ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਇਨ ਤਿਨਾ ਰੋਜੀ ਦੇ ਆ ਚਿੰਤਾ ਦੀ ਗੱਲ ਫੇਰ ਚੱਲ ਪਈ ਵੀ ਆਦਮੀ ਚਿੰਤਾ ਦੂਜੇ ਭਾਏ ਚਿੰਤਾ ਸਰੀਰ ਦੀ ਚਿੰਤਾ ਆਪ ਦੇ ਨਾਲ ਦੇ ਸਰੀਰਾਂ ਦੀ ਚਿੰਤਾ ਮਾਇਆ ਦੀ ਚਿੰਤਾ ਇਹਦੇ ਵਿੱਚ ਲੱਗਾ ਹੈ ਜਿਹੜਾ ਉਹ ਕਹਿੰਦੇ ਇਹਦੀ ਲੋੜ ਨਹੀਂ ਫਜ਼ੂਲ ਕਰਨਾ ਚਿੰਤਾ ਤਾਂ ਕਿ ਚਿੰਤਾ ਮਤ ਕਰੋ ਤਾਂ ਤੁਸੀਂ ਸੀ ਇਹ ਜਿਹੜੇ ਜੀ ਪੈਦਾ ਕੀਤੇ ਨੇ ਨਾ ਉਹਨਾਂ ਦੀ ਚਿੰਤਾ ਉਹਨੂੰ ਆਪ ਹੈ ਜਦ ਜੀ ਨੇ ਪੈਦਾ ਕੀਤੇ ਨੇ ਉਹਨਾਂ ਨੂੰ ਚਿੰਤਾ ਹੈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਾ ਨਾਲ ਕੁਝ ਨਹੀਂ ਬਣਦਾ ਟਾਈਮ ਵੇਸਟ ਹੋ ਰਿਹਾ ਨੁਕਸਾਨ ਹੋ ਰਿਹਾ ਚਿੰਤਾ ਨਾਲ ਤਾਂ ਹੈ ਅੱਛਾ ਇੱਥੇ ਜਿਹੜਾ ਇਹਨਾਂ ਨੇ ਮਤ ਸ਼ਬਦ ਲਿਖਿਆ ਨਾ ਜੀ ਮਤ ਸਿਹਾਰੀ ਨਾਲ ਲਿਖ ਕੇ ਜੇ ਆਪਾਂ ਇਸ ਤਰ੍ਹਾਂ ਅਰਥ ਕਰੀਏ ਫੇਰ ਤਾਂ ਉਹ ਕਹਿੰਦੇ ਆ ਵੀ ਮਤ ਨੂੰ ਕਹਿੰਦੇ ਆ ਵੀ ਤੂੰ ਚਿੰਤਾ ਕਰ ਫਿਰ ਸਿਹਾਰੀ ਨਹੀਂ ਨਾ ਚਾਹੀਦੀ ਮਤ ਚਿੰਤਾ ਕਦੇ ਨਹੀਂ ਕਰਦੀ ਮਨ ਚਿੰਤਾ ਕਰਦਾ ਮਤ ਉਪਦੇਸ਼ ਕਰਦੀ ਹੈ ਚਿੰਤਾ ਕਰਨ ਨੂੰ ਕਹਿੰਦੀ ਹੈ ਜਾਂ ਚਿੰਤਾ ਤੋਂ ਹਟਾਉਂਦੀ ਹੈ ਚਿੰਤਾ ਕਰਨ ਵਾਲਾ ਮਨ ਹੈ ਵੀ ਮਨ ਮਤ ਚਿੰਤਾ ਕਰੋ ਮਤ ਨੇ ਚਿੰਤਾ ਨਹੀਂ ਕਰਨੀ ਮਤ ਨੇ ਰਹਿ ਦੇਣੀ ਹੈ ਚਿੰਤਾ ਕਰਨੀ ਹੈ ਜਾਂ ਨਹੀਂ ਕਰਨੀ ਚਿੰਤਾ ਕਿਸੇ ਹੋਰ ਨੇ ਕਰਨੀ ਹੈ ਉਹਨਾਂ ਨੇ ਕਹਿਤਾ ਮਤ ਨੂੰ ਵੀ ਚਿੰਤਾ ਤੂੰ ਕਰ ਕਿਵੇਂ ਕਰਤਾ ਇਹ ਤਾਂ ਪੋਸੀਬਲ ਹੀ ਨਹੀਂ ਹੈ ਉਹ ਇਹਨਾਂ ਜਿਹੜੇ ਨਿਰਾਕਾਰੀ ਦੁਨੀਆ ਹੈ ਦੁਨੀਆ ਦੇ ਇਹਨਾਂ ਰਿਸ਼ਤਿਆਂ ਨੂੰ ਨਹੀਂ ਸਮਝੇ ਫੰਕਸ਼ਨ ਨੂੰ ਨਹੀਂ ਸਮਝੇ ਮਤ ਦਾ ਫੰਕਸ਼ਨ ਕੀ ਹੈ ਮਨ ਦਾ ਫੰਕਸ਼ਨ ਕੀ ਹੈ ਬੁੱਧ ਦਾ ਫੰਕਸ਼ਨ ਕੀ ਹੈ ਚਿੱਤ ਦਾ ਅਲੱਗ-ਅਲੱਗ ਫੰਕਸ਼ਨ ਹੈ ਇਹਨਾਂ ਦੇ ਮਤ ਦਾ ਚਿੰਤਾ ਕਰਨਾ ਫੰਕਸ਼ਨ ਹੀ ਨਹੀਂ ਹੈ ਠੀਕ ਹੈ ਹੋਰ ਮਤ ਹੈ ਕਹਿ ਰਹੀ ਹੈ ਚਿੰਤਾ ਮਤ ਕਰੋ ਇਹਦਾ ਕਹਿਣ ਦਾ ਭਾਵ ਤੁਸੀਂ ਜਿਵੇਂ ਦੱਸ ਰਹੇ ਹੋ ਫਿਰ ਇੱਥੇ ਸਿਹਾਰੀ ਵੀ ਚਾਹੀਦੀ ਹੈ ਇੱਥੇ ਮੁਕਤਾ ਹੀ ਚਾਹੀਦਾ ਨਾਨਕ ਚਿੰਤਾ ਮਤ ਕਰੋ ਉਹ ਗੱਲ ਤੁਹਾਡੀ ਅਲੱਗ ਹੈ ਵੀ ਮਿਸ ਹੈ ਇਹਨੂੰ ਠੀਕ ਕਰਨਾ ਚਾਹੀਦਾ ਉਹਨਾਂ ਦੀ ਗੱਲ ਪਹਿਲਾਂ ਕੱਟਾਂਗੇ ਤਾਂ ਹੀ ਆਪਾਂ ਫਿਰ ਗਾਹਾਂ ਦੀ ਗੱਲ ਆਵਾਂਗੇ ਤੁਹਾਡੇ ਵਾਲੀ ਠੀਕ ਹੈ ਜੀ ਇਸ ਕਰਕੇ ਇੱਥੇ ਸਿਆਰੀ ਨਹੀਂ ਚਾਹੀਦੀ ਕਿਉਂਕਿ ਜੇ ਸਿਆਰੀ ਨਾਲ ਆਪਾਂ ਅਰਥ ਕਰਦੇ ਆ ਫਿਰ ਇਹ ਕਹਿੰਦੇ ਆ ਵੀ ਚਿੰਤਾ ਕਰੋ ਮਤ ਨੂੰ ਕਿਹਾ ਜਾ ਰਿਹਾ ਵੀ ਤੂੰ ਚਿੰਤਾ ਕਰ ਗੱਲ ਤਾਂ ਮਤ ਹੈ ਮਨ ਨੂੰ ਤਾਂ ਕਿਹਾ ਹੀ ਨਹੀਂ ਮਨ ਅਲੱਗ ਹੈ ਮਤ ਅਲੱਗ ਤੇ ਘੜੀਆ ਸੁਰਤ ਮਤ ਮਨ ਬੁੱਧ ਮਨ ਔਰ ਮਤ ਅਲੱਗ ਅਲੱਗ ਹੈ ਠੀਕ ਹੈ ਜੀ ਅਲੱਗ ਅਲੱਗ ਚੀਜ਼ਾਂ ਨੇ ਮਤ ਛੱਡੀ ਜਾ ਸਕਦੀ ਹੈ ਬਦਲੀ ਜਾ ਸਕਦੀ ਹੈ ਘੜੀ ਜਾ ਸਕਦੀ ਹੈ ਮਨ ਤਾਂ ਜੀਵ ਆਪੇ ਹੈ ਅਤ ਜੋ ਸਰੂਪ ਨਹੀਂ ਹੈ ਮਨ ਜੋ ਸਰੂਪ ਹੈ ਹਾਂਜੀ ਚਿੰਤਾ ਤਿਸ ਹੀ ਹੈ ਚਿੰਤਾ ਉਹਨੂੰ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਹਨੇ ਤੈਨੂੰ ਸਰੀਰ ਦਿੱਤਾ ਹੈ ਸਰੀਰ ਦੀ ਮਾਇਆ ਦੀ ਚਿੰਤਾ ਮਾਇਆਪਤੀ ਨੂੰ ਜੇ ਉਹਨੂੰ ਚਿੰਤਾ ਦੀ ਪਹਿਲਾਂ ਹੀ ਪਾਣੀ ਬਣਾਇਆ ਪਿਆ ਜਿੰਨਾ ਮਰਜੀ ਕੋਈ ਪੀਵੇ ਜਾਨਵਰ ਵੀ ਪੀਣ ਕੋਈ ਪਾਬੰਦੀ ਨਹੀਂ ਪਾਣੀ ਦੇ ਪਾਣੀ ਉਹ ਜ਼ਿਆਦਾ ਬਣਾਤਾ ਨਹੀਂ ਤਾਂ ਪਾਣੀ ਸਾਰੇ ਸਟੋਰ ਕਰ ਲੈਂਦੇ ਦੂਜੇ ਨੂੰ ਮਾਰੇ ਦਿੰਦੇ ਬਹੁਤ ਮਹਿੰਗਾ ਕਰ ਦਿੰਦੇ ਪਾਣੀ ਹਵਾ ਖੁੱਲੀ ਹੈ ਸਾਹ ਬਿਨਾ ਲਿਆ ਬਚਿਆ ਨਹੀਂ ਜਾ ਸਕਦਾ ਉਹਨੂੰ ਚਿੰਤਾ ਸੀ ਸਭ ਨੂੰ ਫਰੀ ਹਵਾ ਮਿਲਦੀ ਹੈ ਜਲ ਦੇ ਵਿੱਚ ਜੰਤ ਪੈਦਾ ਕੀਤੇ ਨੇ ਇੱਥੇ ਹੀ ਧਰਤੀ ਤੇ ਕਿੰਨੇ ਜੀਵ ਨੇ ਜਲ ਦੇ ਵਿੱਚ ਪੈਦਾ ਕਰਕੇ ਉਹਨਾਂ ਨੂੰ ਵੀ ਖਾਣਾ ਪੀਣਾ ਸੀ ਪਜਾਇਆ ਰੋਜੀ ਦੇ ਤੇਨਾ ਵੀ ਰੋਜੀ ਦੇ ਠੀਕ ਹੈ ਜੀ ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਨਾ ਤਾਂ ਉੱਥੇ ਕੋਈ ਦੁਕਾਨ ਚੱਲਦੀ ਹੈ ਪਾਣੀ 'ਚ ਦੱਸੋ ਕਿਹੜੀ ਦੁਕਾਨ ਹੈ ਤੇ ਬਾਹਰ ਤਾਂ ਤੁਸੀਂ ਸ਼ਹਿਰਾਂ ਦੁਕਾਨਾਂ ਬਣਾ ਲਈਆਂ ਉੱਥੇ ਦੱਸੋ ਕਿਹੜੀ ਦੁਕਾਨ 42 ਲੱਖ ਜੂਨ ਹੈ ਪਾਣੀ ਦੇ ਵਿੱਚ ਇੰਨੀ ਜਿੰਨੀ ਬਾਹਰ ਨਾ ਕੋਈ ਕਰਸ ਕਰਦਾ ਕਿਰਸਾ ਜਿਹੜੀ ਆਪਾਂ ਖੇਤੀਬਾੜੀ ਕਰਦਾ ਕੋਈ ਕੰਮ ਕਰਦਾ ਕੋਈ ਨਹੀਂ ਕੋਈ ਕੰਮ ਕਰਦਾ ਨਾ ਕੋਈ ਸੌਦਾ ਵਿਕਦਾ ਨਾ ਕੋਈ ਸੌਦਾ ਲੈਂਦਾ ਇੱਥੇ ਕਿਰਸ ਲਿਖਿਆ ਕਿਰਸ ਔਰ ਕਿਰਤ 'ਚ ਫਰਕ ਹੈ ਜੀ ਕਿਰਤ ਤਾਂ ਅਸਲ 'ਚ ਮੰਨਦੇ ਲੈਵਲ ਤੇ ਹੁੰਦੀ ਹੈ ਅੱਛਾ ਜੀ ਕਿਰਤ ਸਰੀਰ ਦੇ ਲੈਵਲ ਤੇ ਕਿਰਸ ਜਿਹੜੀ ਆ ਉਹ ਸਰੀਰ ਦੇ ਲੈਵਲ ਤੇ ਹੈ ਕਿਰਤ ਮਨ ਦੇ ਲੈਵਲ ਤੇ ਹੈ ਜੀ ਮਨ ਦੇ ਲੈਵਲ ਤੇ ਤਾਂ ਹੀ ਫਿਰ ਕਿਰਸ ਅੱਖਰ ਵਰਤੇ ਇੱਥੇ ਹੈ ਜੀ ਹਾਂਜੀ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਉਪਾਏ ਸ਼ਾਇਰਾ ਤਿਨਾ ਵਿਚਾਰ ਕਰੇ ਜੀਆਂ ਦਾ ਆਹਾਰ ਜੀ ਹੈ ਜੀ ਪੈਦਾ ਕੀਤੇ ਨੇ ਜੀ ਜੀਆਂ ਨੂੰ ਖਾਂਦੇ ਨੇ ਆ ਜਿਹੜੇ ਮਾਸ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਪੁੱਛੇ ਯਾਰ ਆ ਗੁਰਮਣੀ ਦਾ ਲਿਖਿਆ ਜੀਆਂ ਦਾ ਆਹਾਰ ਜੀ ਉਹ ਕਹਿੰਦੇ ਨੇ ਕਿੱਥੇ ਲਿਖਿਆ ਉਹ ਜਿਉਂਦੇ ਹੀ ਜੀ ਜੀਆਂ ਨੂੰ ਖਾਈ ਜਾਂਦੇ ਨੇ ਜੀ ਜੀਆਂ ਦੀ ਫਰਾ ਕੇ ਬਣਾਏ ਨੇ ਜੀਆਂ ਦਾ ਹਾਰ ਜੀ ਇਹ ਨਿਯਮ ਹੈ ਦਰਗਾਹ ਦਾ ਹੀ ਹੈ ਇਹ ਜਿਹੜੇ ਦੂਏ ਨੇ ਮਨਮੁਖ ਨੇ ਆਪਣੇ ਆਪ ਨੂੰ ਤਾਂ ਹੀ ਤਾਂ ਠੱਗ ਨੇ ਕਿਹਾ ਇਹਨਾਂ ਸੰਤਾਂ ਨੂੰ ਬਨਾਰਸ ਤੇ ਚਾਰ ਮਾਲਾ ਮਿਲਦੀਆਂ ਕਬੀਰ ਕਹਿੰਦਾ ਬੈਸ਼ੂ ਪਿਆ ਤੋਂ ਕਿਆ ਪਿਆ ਮਾਲਾ ਮਿਲਦੀ ਚਾਰ ਬੈਸ਼ੂ ਗਾਉਣ ਲੱਗੇ ਹਾਂਜੀ ਵਿੱਚ ਉਪਾਏ ਸਾਇਰਾ ਤਿਨਾ ਵੀ ਸਾਰ ਕਰੇ ਜਿਹੜੇ ਸਾਧਾਂ ਦੇ ਵਿੱਚ ਨੇ ਉਹਨਾਂ ਦੀ ਸਾਰਿਆਂ ਦੀ ਸਾਰ ਰੱਖਦਾ ਕੋਈ ਆਕਾਸ਼ ਵਿੱਚ ਹੈ ਭਾਵੇਂ ਧਰਤੀ ਤੇ ਹੈ ਸਭ ਜਗ੍ਹਾ ਉਹ ਸਾਰਿਆਂ ਦੀ ਰੋਜੀ ਦੀ ਉਹਨੂੰ ਚਿੰਤਾ ਇਸ ਕਰਕੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਇਹ ਚਿੰਤਾ ਫਜ਼ੂਲ ਹੈ ਇਹ ਚਿੰਤਾ ਨੂੰ ਛੱਡ ਕੇ ਸ਼ਬਦ ਵਿਚਾਰ ਕਰ ਲੈਣਾ ਚਾਹੀਦਾ ਉਹਦੇ ਟਾਈਮ ਠੀਕ ਹੈ ਜੀ ਇਹ ਸ਼ਾਇਰਾ ਹੁੰਦਾ ਕਿ ਜੀ ਸ਼ਾਇਰਾ ਹੁੰਦਾ ਜੀ ਵਿੱਚ ਉਪਾਏ ਸ਼ਾਇਰਾ ਸ਼ਾਇਰ ਤਾਂ ਉਹਨੂੰ ਕਹਿੰਦੇ ਨੇ ਜਿਹੜਾ ਸ਼ਾਇਰੀ ਕਰਦਾ ਠੀਕ ਹੈ ਸ਼ਾਇਰ ਲਾਉਂਦਾ ਤੇ ਸਾਇਰ ਦਾ ਭਾਵ ਸਮੁੰਦਰ ਹੁੰਦਾ ਜੀ ਸਮੁੰਦਰ ਵੀ ਕਹਿੰਦੇ ਨੇ ਆਕਾਸ਼ ਵੀ ਕਹਿੰਦੇ ਨੇ ਅੱਛਾ ਜੀ ਵਿੱਚ ਉਪਾਏ ਸਾਇਰਾ ਤਿਨਾ ਵੀ ਸਾਰ ਕਰੇ ਠੀਕ ਹੈ ਜੀ ਆਕਾਸ਼ ਵਿੱਚ ਹੋਰ ਵੀ ਧਰਤੀਆਂ ਜੀਵ ਦੇ ਨਾ ਪੈਦਾ ਕੀਤੇ ਹੋਏ ਜਿਹੜਾ ਇੱਥੇ ਹੀ ਨੇ ਹਾਂਜੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਹਾਂ ਨਾਨਕ ਨੇ ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਾ ਉਹਨੂੰ ਹੈਗੀ ਸਾਰਿਆਂ ਦੀ ਉਹ ਜਿਹਨੇ ਖੇਤੀ ਬੀਜੀ ਹੈ ਉਹਨੂੰ ਜ਼ਿਆਦਾ ਚਿੰਤਾ ਹੈ ਜੇ ਉਹਦੀ ਖੇਤੀ ਨੂੰ ਪਾਣੀ ਦੋ ਦਿਨ ਲੇਟ ਹੁੰਦਾ ਉਹਨੂੰ ਤਾਂ ਜ਼ਿਆਦਾ ਫਿਕਰ ਹੈ ਪੌਦਿਆਂ ਨੂੰ ਫਿਕਰ ਜ਼ਰੂਰ ਹੈ ਵੀ ਸਾਨੂੰ ਪਾਣੀ ਨਹੀਂ ਮਿਲਿਆ ਪਰ ਮਾਲਕ ਨੂੰ ਵੀ ਫਿਕਰ ਹੈ ਠੀਕ ਹੈ ਜੀ ਇੱਥੇ ਹੁਣ ਇਹਨਾਂ ਨੇ ਮਤ ਜਿਹੜਾ ਸ਼ਬਦ ਹੈ ਉਹ ਸਹੀ ਲਿਖਿਆ ਜੀ ਇੱਥੇ ਮੁਕਤਾ ਹੈ ਠੀਕ ਹੈ ਪਰ ਇਹਦਾ ਮਤਲਬ ਪ੍ਰਿੰਟਿੰਗ ਦੀ ਗਲਤੀ ਹੈ ਥੱਲੇ ਜੋ ਹੈ ਗੁਰਮਤ ਅਨੁਸਾਰ ਸਹੀ ਹੈ ਜੀ ਜਰਮਣੇ ਸਾਧਾਂ ਦੀ ਕਰਾਮਾਤ ਹੈ ਬਦਲ ਬਦਲਨੀਆਂ ਲਗਾ ਮਾਤਰਾ ਆਪਣੀ ਬੁੱਧੀ ਨਾਲ ਹਾਂਜੀ ਮਹੱਲਾ ਪਹਿਲਾ ਨਾਨਕ ਇਹ ਜੀਉ ਮਛਲੀ ਜੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨ ਚੇਤਈ ਪੜੈ ਅਚਿੰਤਾ ਜਾਲ ਇਹ ਇਹ ਜਿਹੜਾ ਜੀਉ ਹੈ ਤਾਂ ਮੱਛੀ ਹੈ ਐ ਸਮਝੋ ਮੱਛੀ ਹੈ ਮੱਛੀ ਨੂੰ ਫੜਨ ਵਾਲਾ ਜੀਵਰ ਮੱਛੀਆਂ ਫੜਦੇ ਹੁੰਦੇ ਨੇ ਆ ਤ੍ਰਿਸ਼ਨਾ ਦਾ ਜਿਹੜਾ ਜਾਲ ਹੈ ਜੀਵਰ ਇਹ ਜਾਲ ਜਿਆਦੇ ਤ੍ਰਿਸ਼ਨਾ ਜਾਲ ਚੱਲਦੀ ਸਮਝ ਲਓ ਮਰ ਕੀ ਆ ਤ੍ਰਿਸ਼ਨਾ ਜਿਹੜੀ ਹੈਗੀ ਇਹਦੀ ਕਲਪਨਾ ਹੀ ਇਹਦਾ ਕਾਲ ਹੈ ਜੀਵਰ ਕਾਲ ਲਿਆ ਵੀ ਜੀਵਰ ਮੱਛੀ ਖਾ ਜਾਂਦਾ ਲੈ ਜਾਂਦਾ ਠੀਕ ਹੈ ਜੀ ਮਨਵਾ ਅੰਧ ਨਾ ਚੇਤ ਚੇਤੀ ਬਨਨ ਇਹਨੂੰ ਚੇਤਦਾ ਹੀ ਨਹੀਂ ਜਾਗਦਾ ਹੀ ਨਹੀਂ ਪੜੇ ਚਿੰਤਾ ਜਾਂਦਾ ਚਿੰਤਾ ਹੋ ਕੇ ਬੇਫਿਕਰ ਹੋ ਕੇ ਜਾਲ ਚ ਫਸ ਜਾਂਦਾ ਇਹ ਤ੍ਰਿਸ਼ਨਾ ਨਹੀਂ ਛੱਡਦਾ ਤ੍ਰਿਸ਼ਨਾ ਚ ਆਪਣਾ ਭਲਾ ਸਮਝਦਾ ਨਹੀਂ ਛੱਡਦਾ ਨਹੀਂ ਛੱਡਦਾ ਜੇ ਫੇਰ ਖਬਰ ਹੋਇਆ ਇਸ ਜਾਲ ਦੇ ਵਿੱਚ ਹੀ ਬੰਨਾ ਰਹਿ ਜਾਂਦਾ ਹੈ ਕਾਲ ਇਹ ਕਾਲ ਜਾਲ ਹੈ ਜਿਹੜੀ ਹੈ ਤ੍ਰਿਸ਼ਨਾ ਹੈ ਇਹੀ ਕਾਲ ਦਾ ਜਾਲ ਹੈ ਇਹਦੇ ਵਿੱਚ ਹੀ ਫਸ ਜਾਂਦਾ ਹੈ ਬੇਖਬਰ ਹੋਇਆ ਖਬਰ ਦੱਸਿਆ ਨਹੀਂ ਕਿਸੇ ਨੇ ਵੀ ਇਹ ਜਾਲ ਹੈ ਕੀ ਹੋ ਰਿਹਾ ਹੈ ਜਦ ਇਹਨੂੰ ਪਤਾ ਲੱਗ ਜੂ ਫਿਰ ਬਚੂਗਾ ਇਹ ਦੂਜੀਆਂ ਮੱਤਾਂ ਨਹੀਂ ਦੱਸ ਰਹੀਆਂ ਕਹਿ ਰਹੀਆਂ ਦੂਜੀਆਂ ਮੱਤਾਂ ਫਸਾ ਰਹੀਆਂ ਨੇ ਸਭ ਹਾਂਜੀ ਨਾਨਕ ਚਿੱਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਈ ਨਾਨਕ ਚਿਤ ਚੇਤ ਹੈ ਨਾਲ ਕਹਿੰਦਾ ਚਿਤ ਵੀ ਚੇਤ ਹੋਇਆ ਹੋਇਆ ਉਹਨੂੰ ਵੀ ਚੇਤਾ ਭੁੱਲਿਆ ਹੋਇਆ ਚਿੰਤਾ ਵੱਧਾ ਜਾਏ ਇਸੇ ਦਾ ਚਿੰਤਾ ਨਾ ਵੱਧੀ ਜਾਂਦਾ ਚੇਤ ਹੋਇਆ ਹੋਇਆ ਆਪਣੇ ਕੰਮ ਤੋਂ ਜਿਹੜੇ ਕੰਮ ਆਇਆ ਤਾਂ ਉਹ ਭੁੱਲੀ ਬੈਠਾ ਚੇਤ ਹੈ ਤੂੰ ਹਾਂਜੀ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾ ਜੇ ਪਰਮੇਸ਼ਰ ਦੀ ਕਿਤੇ ਨਿਗਾਹ ਸਿੱਧੀ ਹੋ ਲੋ ਫਿਰ ਇਹਨੂੰ ਜਗਾ ਦਿੰਦਾ ਚਿੱਤ ਨੂੰ ਉਹ ਇਹਨੂੰ ਚੇਤ ਚੇਤਨ ਕਰ ਦਿੰਦਾ ਉਹ ਕਰ ਸਕਦਾ ਇਹਨੂੰ ਚੇਤਨ ਚਿੱਤ ਨੂੰ ਸਿੱਧਾ ਹੀ ਚੇਤਨ ਕਰ ਸਕਦਾ ਹਾਂਜੀ ਚਿੱਤ ਨੂੰ ਕਿਉਂ ਚੇਤ ਲਿਖਤਾ ਜੀ ਨਾਨਕ ਚਿੱਤਾ ਚੇਤ ਹੈ ਕੀ ਭਾਵ ਬਣਦਾ ਚਿੱਤ ਉਹਦੇ ਨੇੜੇ ਹੈ ਮਨ ਉਹ ਤੋਂ ਦੂਰ ਹੈ ਮਨ ਮਾਇਆ 'ਚ ਫਸਿਆ ਹੋਇਆ ਹੈ ਚਿੱਤ ਨਹੀਂ ਮਾਇਆ 'ਚ ਫਸਿਆ ਹੋਇਆ ਨਾਮ ਹਮੇਸ਼ਾ ਚਿੱਤ ਦੇ ਥਰੂ ਹੀ ਮਿਲਿਆ ਸੰਸਾਰ ਨੂੰ ਸਤਗੁਰ ਤੇ ਨਾਮ ਪਾਇਆ ਜਾਏ ਮਨ ਤਾਂ ਮਾਇਆ 'ਚ ਫਸਿਆ ਹੋਇਆ ਨਾ ਇਹ ਵੀ ਚੇਤ ਹੋਇਆ ਹੈ ਜਿਹੜੇ ਕੰਮ ਆਇਆ ਸੀ ਉਹ ਨਹੀਂ ਕਰ ਰਿਹਾ ਉਹ ਭੁੱਲ ਗਿਆ ਹੈ ਭੁੱਲ ਬੈਠਾ ਸਾਈਂ ਸਿਮਰਨ ਉਸੇ ਗੱਲ ਦਾ ਸਿਮਰਨ ਕਰਾਉਣਾ ਇਹਨੂੰ ਪ੍ਰਾਣੀ ਤੋਂ ਆਇਓ ਲਾਹ ਲੈਣ ਪਰ ਉਹ ਸਿਮਰਨ ਮਨ ਨੂੰ ਕਰਾਉਣਾ ਕਿ ਚਿੱਤ ਨੂੰ ਕਰਾਉਣਾ ਜੀ ਚਿੱਤ ਨੂੰ ਕਰਾਉਣਾ ਕਿਤੇ ਮਨ ਨੂੰ ਮੋੜ ਸਕਦਾ ਇਹਦਾ ਹੀ ਮਨ ਹੈ ਇਹੀ ਮੋੜ ਸਕਦਾ ਦੂਆ ਕੌਣ ਮੋੜ ਲੂ ਅਸਲ 'ਚ ਮਨ ਨੂੰ ਨਹੀਂ ਕਰਾ ਰਹੇ ਚਿੱਤ ਨੂੰ ਕਰਾ ਰਹੇ ਸਭ ਕੁਝ ਹੁਣ ਉਹਨੇ ਆਪਣੇ ਮਨ ਨੂੰ ਬਣਾਉਣਾ ਨਹੀਂ ਬਣਾਉਣਾ ਉਹਦੀ ਮਰਜ਼ੀ ਹੈ ਹਾਂਜੀ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖੀ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਜਿਨ ਹਰ ਰਸ ਪੀਤਾ ਜਿਨ੍ਹਾਂ ਨੇ ਨਾਮ ਰਸ ਪੀ ਲਿਆ ਹਰ ਰਸ ਪੀ ਲਿਆ ਆਤਮ ਰਸ ਪੀ ਲਿਆ ਆਤਮ ਰਸ ਜਾਣ ਲਿਆ ਆਤਮ ਗਿਆਨ ਲੈ ਲਿਆ ਆਤਮ ਗਿਆਨੀ ਹੋ ਗਏ ਉਹ ਸਦਾ ਸਦਾ ਵਾਸਤੇ ਸੱਚੇ ਹੋ ਗਏ ਗੁਰਮੁਖੀ ਸੱਚਾ ਮਨ ਵਸੈ ਗੁਰਮੁਖਾਂ ਦੇ ਮਨ 'ਚ ਸੱਚਾ ਵਸਦਾ ਹੁੰਦਾ ਸੱਚ ਹੁੰਦਾ ਗੁਰਮੁਖਾਂ ਦੇ ਮਨ 'ਚ ਸੱਚ ਦਾ ਗਿਆਨ ਹੁੰਦਾ ਗੁਰਮੁਖਾਂ ਨੂੰ ਸੱਚ ਸੌਦਾ ਕੀਤਾ ਕਿਉਂਕਿ ਉਹਨਾਂ ਨੇ ਸੌਦਾ ਹੀ ਸੱਚ ਦਾ ਕੀਤਾ ਹੁੰਦਾ ਝੂਠ ਦਾ ਸੌਦਾ ਕਰਦੇ ਹੀ ਨਹੀਂ ਸ਼ੁਰੂ ਤੋਂ ਹੀ ਨਹੀਂ ਕੀਤਾ ਹੁੰਦਾ ਉਹਨਾਂ ਨੇ ਹਾਂਜੀ ਸਭ ਕੁਝ ਘਰ ਹੀ ਮਾਹੇ ਹੈ ਵੜ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਸਾਰਾ ਕੁਝ ਅੰਦਰ ਦੇ ਵਿੱਚ ਅੰਦਰ ਹੀ ਹੈ ਆਪਣੇ ਵੜ ਭਾਗੀ ਲੀਤਾ ਵੱਡੇ ਭਾਗ ਦੇ ਜਿਨ੍ਹਾਂ ਦੇ ਉਹਨਾਂ ਨੇ ਲੈ ਲਿਆ ਸਭ ਕੁਝ ਅੰਦਰੋਂ ਹੀ ਪ੍ਰਾਪਤ ਹੋ ਗਿਆ ਜਿਹੜੇ ਬਾਹਰ ਟੋਲਦੇ ਨੇ ਉਹ ਤਾਂ ਭਰਮ ਚ ਨੇ ਬਾਹਰ ਟੋਲਣ ਸੇ ਭਰਮ ਭਲਾਈ ਅੰਦਰ ਤ੍ਰਿਸ਼ਨਾ ਮਰ ਗਈ ਤ੍ਰਿਸ਼ਨਾ ਉਹਨਾਂ ਦੀ ਅੰਦਰ ਹੀ ਮਰ ਗਈ ਰਾਮ ਉਦਕਨਾ ਤ੍ਰਿਸ਼ਨਾ ਮਰ ਗਈ ਅੱਗ ਬੁਝ ਗਈ ਉਹਨਾਂ ਦੀ ਹਰ ਗੁਣ ਦਾ ਬੀਤਾ ਉਹਨਾਂ ਨੇ ਤਾਂ ਹਰ ਗੁਣ ਗਾਇਨ ਕੀਤਾ ਉਹਨਾਂ ਨੇ ਤਾਂ ਗੁਰਬਾਣੀ ਲਿਖੀ ਹੈ ਫਿਰ ਰਚੀ ਹੈ ਫਿਰ ਉਹਨਾਂ ਲੋਕਾਂ ਨੇ ਬਾਤ ਦੇ ਵਿੱਚ ਆ ਗੁਰਬਾਣੀ ਜਿਹੜੀ ਹੈ ਗੁਣ ਗਾਇਨ ਕੀਤਾ ਹੈ ਹਾਂਜੀ ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ ਆਪੇ ਫਿਰ ਕਰਤੇ ਪੁਰਖ ਨੇ ਆਪਣੇ ਨਾਲ ਉਹ ਬੁਲਾ ਲਏ ਨੇ ਬੁਲਾਇਆ ਨਾ ਆਪੇ ਦੇਈ ਬੁਝਾਈ ਆਪੇ ਸਭ ਕੁਝ ਬੁਝਾਤਾ ਉਹਨਾਂ ਨੂੰ ਬੁਝਾਤੀ ਜਿਹੜੀ ਜਿਹੜੀ ਰਾਜਾ ਰਾਮ ਦੀ ਕਹਾਣੀ ਸੀ ਸਾਰੀ ਆਪੇ ਬੁਝਾਤੀ ਉਹਨਾਂ ਨੂੰ ਸਾਰੀ ਸਮਝ ਆ ਗਈ ਉਹ ਛੱਡ ਕੇ ਆਪਣਾ ਉਹਦੇ ਨਾਲ ਸ਼ਬਦ ਦੇ ਨਾਲ ਇੱਕ ਮਿੰਟ ਹੋ ਗਏ ਠੀਕ ਹੈ ਜੀ ਆਏ ਆਪੇ ਮੇਲ ਮਿਲਾਇਨ ਇੱਥੇ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਹਾਂ ਸ਼ਬਦ ਦੇ ਵਿੱਚ ਮਿਲ ਗਏ ਉਹ ਅੱਛਾ ਜੀ ਸ਼ਬਦ ਗੁਰੂ ਵਿੱਚ ਮਿਲ ਗਏ ਲੀਨ ਹੋ ਗਏ ਠੀਕ ਹੈ ਜੀ ਇਸ ਪੌੜੀ 'ਚ ਵੀ ਅੱਗੇ ਕਾਫੀ ਆ ਮਿਲਦਾ ਹੈ ਜੀ ਵਾਵਾ ਸੱਚੇ ਪਾਤਸ਼ਾਹ ਇਹ ਇੱਥੇ 18ਵੀਂ ਪੌੜੀ ਸਮਾਪਤੀ ਹੈ ਜੀ